ਜਿਸ ਦਾ ਸੀ ਬੈਠੀ ਅਰਸ ਤਾਤ ਕਾਮ ਦੀ ਜਿਸ ਦੇਵ ਯੋਗ ਦੇ ਸੀ ਗੀਤ ਗਾਮ ਦੀ ਹੋਇਆ ਪਰ ਤਖ ਉਸ ਦਾ ਜਮਾਲ ਜੀ ਨਦਰੋ ਨਦਰ ਹੋ ਗਈਏ ਨਿਹਾਲ ਜੀ ਸਰੂ ਜਿਹਾ ਕਦ ਨੈਣਾ ਵਿੱਚ ਮਸਤੀ ਮਨ ਸਦਾ ਵਸਦਾ ਬੇਗਮ ਵਸਤੀ ਫੁੱਲਾਂ ਨਾਲੋਂ ਵੱਧ ਖਿੜਿਆ ਏ ਤਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਪਵਾ ਸਤ ਰੰਗੀ ਪੀਂਗ ਦੀ ਉਸਾਰ ਨੂੰ ਨਕ ਮਾਤ ਪਾਵਦਾ ਖੰਡੇ ਦੀ ਤਾਰ ਨੂੰ ਬਈ ਹੋਠ ਪਾ ਮਾਰਦੇ ਯਕੂਤ ਲਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਆਮੀ ਤੋਂ ਰਸੀਲੇ ਬੋਲਦਾ ਏ ਬੋਲ ਤਾਂ ਸਾਥੀਆਂ ਦੇ ਨਾਲ ਕਰਦਾ ਕਲੋਲ ਤਾਂ ਬਈ ਹੱਥ ਵਿੱਚ ਖੁੰਡਾ ਸੱਜਦਾ ਸੁਖਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਕਹਿੰਦੇ ਤਾਰਾ ਸਿੰਘਾ ਇਸ ਸਾਨੂੰ ਕੀਤਾ ਜਿੱਤਿਆ ਬੈਠੀ ਜੋ ਵਰਗਣਾ ਬੂਹੇ ਦੇ ਵਿੱਚ ਆ ਬਈ ਇਸ ਦਾ ਪ੍ਰੇਮ ਬਈ ਇਸ ਦਾ ਪ੍ਰੇਮ ਭਗਤੀ ਬਿਸਾਲ ਜੀ ਨਦਰੋ ਨਦਰ ਹੋ ਗਈਏ ਨਿਹਾਲ ਜੀ ਸਾੜਿਆ ਦੁਪਹਿਰੇ ਇਸ ਦੇ ਪ੍ਰੇਮਿਆ ਪ੍ਰੇਮ ਅੱਗੇ ਕਿਸੇ ਦਾ ਨਾ ਰਹਿੰਦਾ ਨੇਮਿਆ ਚੁੱਕ ਕਿਤੇ ਲਾ ਲਿਆ ਜੇ ਨਾਲ ਜੀ ਨਦਰੋ ਨਦਰ ਹੋ ਗਈਏ ਨਿਹਾਲ ਜੀ ਹੋ ਪ੍ਰੇਮ ਦੇ ਦਵਲਿਓ ਲੋਕ ਤੱਕ ਤੱਕ ਕੇ ਹੈਰਾਨ ਰਹਿ ਗਏ ਵੀ ਗਿਆ ਖੁਸ਼ੀ ਦੇ ਨਾਲ ਵਾਲ ਵਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਕਥੇ ਕੌਣ ਸੁਖ ਪਲਕ ਦਿਦਾਰ ਦਾ ਜਾਣ ਸਕਦਾ ਹੈ ਮਹਿਰਮ ਜੋ ਯਾਰ ਦਾ ਉਹ ਜਗ ਤੋਂ ਅਨੋਖੇ ਬਈ ਜਗ ਤੋਂ ਅਨੋਖੇ ਆਸ਼ਕਾਂ ਦੇ ਤਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਮਾਲ ਜੀ ਤਨ ਮਾਲ ਉੱਤੇ ਆਸ਼ਿਕ ਨਾਰੀਜ ਦੇ ਸੁਰਗਾਂ ਤੇ ਹੂਰਾਂ ਉੱਤੇ ਨਹੀਂ ਪਤੀਜ ਦੇ ਉਹ ਪ੍ਰੇਮੀਆਂ ਦੀ ਹੁੰਦੀ ਦੁਨੀਆ ਕਮਾਲ ਜੀ ਨਦਰੋ ਨਦਰ ਹੋ ਗਈਏ ਨਿਹਾਲ ਜੀ ਹੋ ਯਾਰੜੇ ਦੇ ਸੱਥਰ ਯਾਰੜੇ ਦੇ ਸੱਥਰ ਨੂੰ ਸੇਜ ਕਹਿੰਦੇ ਆ ਰੱਬ ਦੀ ਰਜਾ ਦੇ ਵਿੱਚ ਰਾਜੀ ਰਹਿੰਦੇ ਆ ਬਈ ਪਲ ਦਾ ਵਿਛੋੜਾ ਪਲ ਦਾ ਵਿਛੋੜਾ ਹੈ ਅਨੇਕਾਂ ਸਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਤਾਰਾ ਸਿੰਘ ਛੱਟ ਲੰਗਰ ਪਕਾ ਲਿਆ ਕਰ ਅਰਦਾਸ ਗੁਰਾਂ ਭੋਗ ਲਾ ਲਿਆ ਬਈ ਮਾਤਾ ਕਰੇ ਸੇਵਾ ਚਰਨ ਪਖਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਨਗਰ ਨਿਵਾਸੀ ਆਦਿਦਾਰ ਪਾਵਦੇ ਤਨ ਤਨ ਸਬੇ ਮਾਤਾ ਨੂੰ ਇਲਾਮ ਦੇ ਉਹ ਸੇਵਕਾਂ ਦਾ ਸਦਾ ਵੇ ਸੇਵਕਾਂ ਦਾ ਸਦਾ ਹੈ ਪ੍ਰਿਤਪਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ ਜੋਨ ਸਿੰਘਾ ਕੱਟ ਚੰਬੇ ਚ ਦੁਪਹਿਰਿਆ ਤੁਰੇ ਸਤ ਗੁਰੂ ਪਿਛਲੇ ਨੇ ਪੈਰਿਆ ਉਹ ਜੀ ਦੀ ਮਿਲਦੀ ਨਾ ਵੇ ਜੀ ਦੀ ਮਿਲਦੀ ਨਾ ਜੱਗ ਤੇ ਮਿਸਾਲ ਜੀ ਨਦਰੋ ਨਦਰ ਹੋ ਗਈ ਏ ਨਿਹਾਲ ਜੀ